ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਜਿਹਦੇ ਜਾਪ ਨੇ ਜਿਹਦੇ ਤਾਪ ਨੇ ਜਿਹਦੇ ਗਿਆਨ ਨੇ ਦੇਖੋ ਬਹੁਤ ਵਾਰ ਜਾਇਆ ਜਾਪ ਔਰ ਤਾਪ ਔਰ ਗਿਆਨ ਸਭ ਧਿਆਨ ਸਭ ਧਿਆਨ ਧਿਆਨ ਵੀ ਬਹੁਤ ਪ੍ਰਕਾਰ ਦੇ ਨੇ ਖੜ ਸ਼ਾਸਤਰ ਖੜ ਸ਼ਾਸਤਰ ਸਿਮਰਤੀ ਵਿਖਿਆ ਛੇ ਸ਼ਾਸਤਰਾਂ ਸਿਮਰਤੀਆਂ ਜਿਹੜੇ ਲਿਖੇ ਹੋਏ ਨੇ ਉਹਨਾਂ ਦੀ ਗੱਲ ਹੈ ਜਿਹਨਾਂ ਦਾ ਵਿਖਿਆਨ ਸ਼ਾਸਤਰਾਂ ਸਿਮਰਤੀਆਂ ਚ ਕੀਤਾ ਹੋਇਆ ਖੜ ਸ਼ਾਸਤਰ ਸਿਮਰਤੀ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਯੋਗ ਅਭਿਆਸ ਕਰਮ ਧਰਮ ਕਿਰਿਆ ਪਰ ਕਿਰਿਆਵਾਂ ਨੇ ਜਿਹੜੀਆਂ ਨੇ ਕਿਰਿਆ ਹੀ ਨੇ ਹਾਂ ਸਗਲ ਤਿਆਗ ਬਨ ਵੇਦੇ ਫਿਰਿਆ ਬਨ ਮਦੇ ਫਿਰਿਆ ਬਨ ਮਦੇ ਫਿਰਿਆ ਇਹ ਆ ਫਿਰ ਇਹ ਕਹ ਲੋ ਸਭ ਕੁਝ ਤਿਆਗ ਕੇ ਘਰ ਬਾਹਰ ਬਣ ਜੰਗਲ 'ਚ ਚਲਾ ਗਿਆ ਸਗਲ ਤਿਆਗ ਬਨ ਵਦੇ ਫਿਰਿਆ ਬਨ ਮਦੇ ਫਿਰਨ ਗਿਆ ਜੰਗਲ 'ਚ ਚਲਾ ਗਿਆ ਤਿਆਗ ਕੇ ਸਭ ਕੁਝ ਘਰ ਬਾਹਰ ਅਨੇਕ ਪ੍ਰਕਾਰ ਕੀਏ ਬਹੁਤ ਯਤਨ ਅਨੇਕਾਂ ਪ੍ਰਕਾਰ ਦੇ ਬਹੁਤ ਯਤਨ ਕਰ ਲਏ ਬੰਦਾ ਹੋਵੇ ਪੁਰਦਾਨ ਹੋਵੇ ਬਹੁਤ ਰਤਨ ਪੁਰਦਾਨ ਬਥੇਰੇ ਕੀਤੇ ਬਹੁਤ ਰਤਨ ਹੋਮ ਕੀਤੇ ਯੱਗ ਦੇ ਵਿੱਚ ਉਹਦੀ ਪਾਣੀ ਕੀ ਵਗੈਰਾ ਕੀ ਹੈ ਕਿ ਸਰ ਹੈ ਕਸਤੂਰੀ ਹੈ ਜਿਹੜੇ ਬੜੇ ਬੜੇ ਰਤਨ ਨੇ ਇਹ ਇਹ ਜਾਣਦੇ ਅੱਗ ਦੇ ਵਿੱਚ ਚੰਦਨ ਦੀ ਲੱਕੜੀ ਰਤਨ ਨੇ ਸਭ ਹੋਵੇ ਹੋਵੇ ਨਹੀਂ ਹੋਵੇ ਲੱਗਦਾ ਹੈ ਹੋਮੇ ਜੀ ਹੋਮੇ ਹੋਮੇ ਹੋਮ ਹੋਮ ਕਰ ਹੋਮ ਕਿ ਜਿਹੜੀ ਹੋਮ ਹੈ ਸਰੀਰ ਘਟਾਏ ਹੋਮੇ ਕਰ ਰਾਤੀ ਇੱਥੇ ਤੇ ਹੋਮੇ ਹੋਮੇ ਹੀ ਹੈ ਦੋਨੇ ਜਗ੍ਹਾ ਹੋਮੇ ਹੈ ਹੋਮੇ ਉਹ ਤੇ ਹੋਮੇ ਹੈ ਤੇ ਹੋਮੇ ਸਰੀਰ ਘਟਾਏ ਹੋਮੇ ਕਰ ਰਾਤੀ ਸਰੀਰ ਥੋੜਾ ਥੋੜਾ ਕਰਕੇ ਘਟਾ ਲੈਂਦੇ ਹੋਮੇ ਹੀ ਹੈ ਜੀ ਬਹੁਤ ਕਹਿੰਦੇ ਹੋਮ ਸਰੀਰ ਵੀ ਹੋਮ ਕਰਦੇ ਹੋ ਜਾਏ ਸਰੀਰ ਕਟਾਏ ਹੋਮ ਹੈ ਕਰ ਰਾਤੀ ਰਤਨ ਕਰਦੇ ਨਾ ਹੋਮ ਸਰੀਰ ਕਟਾਏ ਹੋਮ ਹੋਮੈ ਕਰ ਰਾਤੀ ਇੱਥੇ ਤਾਂ ਹੋਮੈ ਆਊਗਾ ਬਾਅਦ ਚ ਪਹਿਲਾਂ ਹੋਮ ਆਪਣਾ ਹੋਮ ਉਹ ਪ੍ਰਦਾਨ ਦੇ ਆ ਦੇਖੋ ਜੀ ਉਹ ਵੀ ਹੋਮੇ ਠੀਕ ਉੱਥੇ ਵੀ ਹੋਮੇ ਪੁੰਨ ਦਾਨ ਇਹਦੇ ਇਹ ਪੇ ਹੋਮੇ ਨਹੀਂ ਨਾ ਹੋਮੇ ਰਤਨਾ ਨਹੀਂ ਹੁੰਦੇ ਹੋਮ ਕੀਤੇ ਨੇ ਰਤਨ ਭਈ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਜਾਂ ਪੁੰਨ ਦਾਨ ਕਰਦੇ ਨੇ ਯਾਦ ਕਰਦੇ ਨੇ ਹਵਨ ਕਰਦੇ ਹੁੰਦੇ ਨੇ ਇੱਥੇ ਰਤਨ ਹਵਨ ਕੀਤੇ ਨੇ ਫਿਰ ਸਰੀਰ ਕਟਾਏ ਹੋਮੇ ਹੋਂ ਹਕਾ ਚ ਆ ਕੇ ਆਪਣਾ ਸਰੀਰ ਵੀ ਕੱਟ ਕੱਟ ਕੇ ਵਿੱਚ ਪਾਤਾ ਹੋਮੇ ਕਰਨਾ ਸੀ ਹੋਮੇ ਕਰਕੇ ਉਹ ਰਤਨ ਤਾਂ ਪਾਉਂਦੇ ਨੇ ਤਰ੍ਹਾਂ ਸਮਝੋ ਸਾਰੀ ਗੱਲ ਕੀ ਹੈ ਜੇ ਮਾਂ ਜਾੜੀ ਉਹਦੀ ਬਦਬੂ ਆਉਂਦੀ ਹੁੰਦੀ ਹੈ ਉਹੜੀਆਂ ਚੀਜ਼ਾਂ ਪਾਉਂਦੇ ਨੇ ਵਿੱਚ ਬਦਬੂ ਆਵੇ ਮਾਸ ਦੀ ਸੜਦੀ ਬੁਰਦਾ ਜੇ ਵੀ ਤਾਂ ਪਾਉਂਦੇ ਨੇ ਸੰਸਕਾਰ ਵੇਲੇ ਵੀ ਦੀ ਬਦਬੂ ਆਊਗੀ ਕੀ ਪਾਉਂਦੇ ਚੰਦਰ ਪਾਉਂਦੇ ਹਾਂ ਵਰਤ ਨੇਮ ਕਰੇ ਬਹੁ ਭੰਤੀ ਵਰਤ ਨੇਮ ਕਰੇ ਬਹੁ ਭੰਤੀ ਬਹੁਤ ਪ੍ਰਕਾਰ ਨਾਲ ਵਰਤ ਕੀਤੇ ਦੇਵ ਨਿਯਮ ਰੱਖੇ ਆ ਨਿਯਮ ਆ ਗਏ ਹੋ ਜਿਹੜੇ ਬਰਿਆਦਾ ਅਨੇਮ ਨੇ ਹੋ ਬਰਿਆਦਾ ਨਿਯਮ ਨੂੰ ਕਹਿੰਦੇ ਨੇ ਨਿਯਮ ਬੜੇ ਨੇ ਬਰਿਆਦਾ ਹੁੰਦੀ ਹੈ ਆ ਨੇਮ ਨੂੰ ਮਰਿਆਦਾ ਬਣਾਤੀ ਕਿਉਂਕਿ ਨੇਮ ਨਹੀਂ ਕਹਿੰਦਾ ਜੀ ਮਰਿਆਦਾ ਮਰਿਆਦਾ ਲਫ਼ਜ਼ ਆਇਆ ਦੀ ਸੀ ਹੋਇਆ ਨਵਾਂ ਲਫ਼ਜ਼ ਕੱਢ ਲਿਆ ਨਹੀਂ ਤੁਲ ਰਾਮ ਨਾਮ ਵਿਚਾਰ ਨਹੀਂ ਤੁਮ ਤੁਲ ਰਾਮ ਨਾਮ ਵਿਚਾਰ ਸਾਰੇ ਹੀ ਰਾਮ ਨਾਮ ਵਿਚਾਰਦੇ ਬਰਾਬਰ ਨੂੰ ਜੇ ਕੋਈ ਹੈ ਜਿਹਨੇ ਪਿੱਛੇ ਗਏ ਹਾਂ ਜਿਹੜੇ ਸਾਰੇ ਜਿੰਨੇ ਵੀ ਕਰਮ ਨੇ ਹਾਂ ਨਾਨਕ ਗੁਰਮੁਖੀ ਨਾਮ ਜਪੀਏ ਇੱਕ ਵਾਰ ਇਸ ਕਰਕੇ ਜਿਹੜੇ ਗੁਰਮੁਖੀ ਨਾਮ ਜਿਹਨੇ ਇੱਕ ਵਾਰ ਜਪ ਲਿਆ ਸਮਝ ਲਿਆ ਉਹਦੇ ਬਰਾਬਰ ਨਹੀਂ ਇਹ ਉਹਨੂੰ ਕੁਝ ਕਰਨ ਦੀ ਲੋੜ ਨਹੀਂ ਜਿਹਨੇ ਇੱਕ ਵਾਰ ਸੱਚ ਸਮਝ ਲਿਆ ਨਾ ਗੁਰਮੁਖ ਨੇ ਕਿਸੇ ਨੇ ਗੁਰਮੁਖਾ ਕੋਲੀਆਂ ਸਾਰੀਆਂ ਗੱਲਾਂ ਲੋੜ ਗੁਰਮੁਖੀ ਨਾਮ ਜਪਿਆ ਇੱਕ ਵਾਰ ਗੁਰਮੁਖੀ ਨਾਮ ਜਿਹੜਾ ਇੱਕ ਵਾਰ ਉਹਨੂੰ ਸਮਝ ਲਈਏ ਬਾਕੀਆਂ ਦੀ ਲੋੜ ਨਹੀਂ